ਕਿਆ ਹੰਸ ਗਿਆ ਬਗਲਾ ਜਾ ਕੋ ਨਦਰ ਧਰੇ ਜੇ ਤਿਸ ਭਾਵੇ ਨਾਨਕਾ ਕਾਗੋ ਹੰਸ ਕਰੇ ਵੈਸੇ ਕਿਆ ਹੰਸ ਗਿਆ ਬਗਲਾ ਜਾ ਕੋ ਬਗਲਾ ਬਗਲਾ ਹੀ ਰਹਿ ਗਿਆ ਬਗਲਾ ਵੀ ਹੰਸ ਹੋ ਸਕਦਾ ਸੀ ਬਗਲਾ ਦਾ ਬਗਲਾ ਤੇ ਤਾਂ ਕਾਗ ਵੀ ਹੰਸ ਹੋ ਜਾਂਦਾ ਕਾਗ ਵੀ ਹੰਸ ਹੋ ਸਕਦਾ ਐਦਾ ਹੀ ਸ਼ਾਇਦ ਮੈਨੂੰ ਲੱਗਦਾ ਚਾ ਉਹਨਾਂ ਨੇ ਚੱਕ ਕੇ ਅੰਮ੍ਰਿਤਸਰ ਕਹਾਣੀ ਜੋੜਤੀ ਇੱਥੋਂ ਚੱਕ ਕੇ ਕਹਾਣੀ ਜੋੜਤੀ ਗੱਲ ਕੁਝ ਵੀ ਨਹੀਂ ਉੱਥੇ ਹੋਈ ਕਾਗੋ ਹੱਥ ਕਰੇ ਉੱਥੇ ਕਾਗੋ ਹੰਦ ਬਣਾਤੇ ਉਹਨਾਂ ਨੇ ਕਹਾਣੀ ਲੈ ਕੇ ਇੱਥੋਂ ਚੱਕ ਲਈ ਕਹਾਣੀ ਇਹ ਪਹਿਲਾਂ ਦੀ ਮਤਲਬ ਆ ਗੁਰੂ ਅਮਰਦਾਸ ਵੇਲੇ ਦੇ ਨੇ ਸ਼ਲੋਕ ਉੱਥੇ ਚੌਥੀ ਪਾਸ਼ਾਹੀ ਵੇਲੇ ਉਹਨਾਂ ਨੇ ਪੰਜਵੀਂ ਸ਼ਾਇਦ ਸਾਖੀ ਤਾਂ ਬਹੁਤ ਬਾਅਦ ਚ ਜੋੜੀ ਹੈ ਇਹਨਾਂ ਨੇ ਇਹ ਸਾਖੀ ਤਾਂ ਬਹੁਤ ਬਾਅਦ ਚ ਜੋੜੀ ਹੈ ਪਹਿਲਾਂ ਨਹੀਂ ਸੀ ਸਾਖੀ ਦਸਮ ਪਾਸ਼ਾ ਵੇਲੇ ਸੀ ਸਾਖੀ ਉਹਦੀ ਇਹ ਬਾਅਦ ਚ ਆਈ ਹੋਈ ਹੈ ਸਾਖੀ ਪਹਿਲਾਂ ਨਹੀਂ ਕੋਈ ਥੜ ਹਾਂ ਕਿਆ ਹੰਸ ਕਿਆ ਬਗਲਾ ਜਾ ਕੋ ਨਦਰ ਧਰੇ ਜੇ ਤਿਸ ਭਾਵੇ ਨਾਨਕਾ ਕਾਗੋ ਹੰਸ ਕਰੇ ਬਗਲਾ ਔਰ ਹੰਸ ਕੋਈ ਵੀ ਫਰਕ ਨਹੀਂ ਹੰਸ ਚਿੱਤਾ ਹੈ ਮਨ ਬਗਲਾ ਇਹ ਦੋ ਇਕੱਠੇ ਹੀ ਨੇ ਕਿਆ ਹੰਸ ਕਿਆ ਬਗਲਾ ਜਿਸ ਕੋ ਨਦਰ ਧਰੇ ਜਾ ਕੋ ਨਦਰ ਧਰੇ ਕਿਰਪਾ ਦੀ ਚਾਹੀਦੀ ਹੋਦੀ ਜੇ ਕਿਰਪਾ ਹੋ ਜਵੇ ਕਾਗੋ ਹੰਸ ਕਰੇ ਉਹ ਤਾਂ ਕੌਂ ਤੋਂ ਵੀ ਹੰਸ ਕਰ ਦਿੰਦਾ ਕੌਂ ਤਾਂ ਬਿਲਕੁਲ ਹੀ ਕਾਲਾ ਹੁੰਦਾ ਬਗਲਾ ਤਾਂ ਕਾਲਾ ਹੁੰਦਾ ਹੀ ਨਹੀਂ ਇੰਨਾ ਬਗਲ ਚਿੱਟਾ ਹੀ ਹੁੰਦਾ ਉਹ ਤਾਂ ਅਪਰਾਧੀਆਂ ਨੂੰ ਵੀ ਬਦਲ ਦਿੰਦਾ ਇੱਕ ਭੁੱਲਿਆ ਹੋਇਆ ਇੱਕ ਅਪਰਾਧੀ ਹੈ ਲੈਣਾ ਭੁੱਲਿਆ ਹੋਇਆ ਅਪਰਾਧੀ ਨਹੀਂ ਭੁੱਲਿਆ ਹੋਇਆ ਜ਼ਰੂਰ ਅਪਰਾਧੀ ਨਹੀਂ ਗੁਰੂ ਅਮਰਦਾਸ ਭੁੱਲਿਆ ਹੋਇਆ ਅਪਰਾਧੀ ਨਹੀਂ ਨਹੀਂ ਪਰ ਉਹ ਤਾਂ ਅਪਰਾਧੀਆਂ ਨੂੰ ਵੀ ਬਦਲ ਦਿੰਦਾ ਅਪਰਾਧੀ ਵੀ ਕਈ ਬਦਲੇ ਹੋਏ ਬਣਗੇ ਤੁਹਾਨੂੰ ਜਿਹੜੇ ਅਪਰਾਧ ਕਰਦੇ ਸੀ ਅਪਰਾਧ ਦੀ ਦੁਨੀਆ ਵਿੱਚ ਸੀ ਬਦਲ ਗਏ ਬਹੁਤ ਦਾਸ ਦੇ ਵਿੱਚ ਗੱਲਾਂ ਹੁੰਦੀਆਂ ਬਾਲਮੀਕ ਦੀ ਵੀ ਇਹੀ ਸਾਖੀ ਬਾਲਮੀਕ ਨੂੰ ਗੁਰਬਾਣੀ ਤਾਂ ਜਾਗਿਆ ਹੋਇਆ ਮੰਨਦੀ ਹੈ ਬਾਲਮੀਕ ਨੂੰ ਗੁਰਬਾਣੀ ਜਾਗਿਆ ਹੋਇਆ ਮੰਨਦੀ ਹੈ ਵਾਲਮੀਕ ਦਾ ਨਾਮ ਭੁਗਤਾਂ ਜਾਂਦਾ ਵਾਲਮੀਕ ਅਪਰਾਧੀ ਮੰਨਿਆ ਹੋਇਆ ਇਹਨਾਂ ਨੇ ਖੈਰ ਹਾਂਜੀ